ਸ੍ਰੀ ਭੈਣੀ ਸਾਹਿਬ ਦੀ ਪਾਵਨ ਧਰਤੀ ਜਿਸ ਦਾ ਕਣ ਕਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਬਲਾ ਦੀ ਛੋਹ ਨਾਲ ਪਵਿੱਤਰ ਹੋਇਆ ਹੋਇਆ ਹੈ ਜਿੱਥੇ ਲੋਕ ਪਰਲੋਕ ਸਵਾਰਨ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਹੁੰਦੇ ਹਨ ਨਾਮ ਬਾਣੀ ਸੇਵਾ ਸਿਮਰਨ ਦਾ ਨਿਰੰਤਰ ਪ੍ਰਵਾਹ ਚੱਲਦਾ ਰਹਿੰਦਾ ਹੈ ਉੱਥੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇੱਕ ਕੁਦਰਤੀ ਇਲਾਜ ਹਸਪਤਾਲ ਵੀ ਚੱਲ ਰਿਹਾ ਹੈ ਜਿੱਥੇ ਅਸਾਧ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਜਿੱਥੇ ਬਿਨਾਂ ਦਵਾਈਆਂ ਤੋਂ ਨਸ਼ੇ ਛੁਡਾਏ ਜਾਂਦੇ ਹਨ ਅਨੇਕਾਂ ਰੋਗਾਂ ਤੋਂ ਮੁਕਤੀ ਦਿਵਾ ਕੇ ਸਦੀਵੀ ਤੰਦਰੁਸਤੀ ਬਖਸ਼ੀ ਜਾਂਦੀ ਹੈ ਇਸ ਕੁਦਰਤੀ ਇਲਾਜ ਹਸਪਤਾਲ ਨੂੰ ਚਲਾ ਰਹੇ ਹਨ ਡਾਕਟਰ ਇਕਬਾਲ ਸਿੰਘ ਆਪ ਨੂੰ Ayurveda nature cure yoga acupressure ਚੁੰਬਕ ਚਿਕਿਤਸਾ ਅਤੇ ਰੇਕੀ ਆਦ ਅਨੇਕਾਂ ਰੋਗ ਨਿਵਾਰਨ ਵਿਧੀਆਂ ਵਿੱਚ ਮਹਾਰਤ ਹਾਸਲ ਹੈ ਸਰੀਰਕ ਵਿਗਿਆਨ ਦੇ ਨਾਲ-ਨਾਲ ਆਪ ਬਹੁਤ ਸਿਆਣੇ ਮਨੋਵਿਗਿਆਨੀ ਹਸਮੁਖ ਮਿਹਨਤੀ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਹਨ ਦੇਸ਼ ਭਰ ਵਿੱਚ ਅਤੇ ਵਿਦੇਸ਼ਾਂ ਵਿੱਚ ਆਪ ਅਨੇਕਾਂ ਕੁਦਰਤੀ ਇਲਾਜ ਦੇ ਸਫਲ ਕੈਂਪ ਲਗਾ ਚੁੱਕੇ ਹਨ ਕਈ ਪ੍ਰਸਿੱਧ ਸਭਾ ਸੁਸਾਇਟੀਆਂ ਵੱਲੋਂ ਸਨਮਾਨ ਅਤੇ 골ਡ ਮੈਡਲ ਵੀ ਪ੍ਰਾਪਤ ਕਰ ਚੁੱਕੇ ਹਨ ਸ੍ਰੀ ਭੈਣੀ ਸਾਹਿਬ ਰੋਜ਼ਾਨਾ ਅਸਜ ਦੀ ਵਾਰ ਦੇ ਭੋਗ ਉਪਰੰਤ ਸੂਰਜ ਚੜ੍ਹਨ ਦੇ ਨਾਲ ਹੀ ਡਾਕਟਰ ਸਾਹਿਬ 1 ਘੰਟਾ ਯੋਗਾ ਦੀ ਕਲਾਸ ਲਵਾਉਂਦੇ ਹਨ ਜਿੱਥੇ ਅਨੇਕਾਂ ਜਗਿਆਸੂ ਯੋਗਾ ਕਰਕੇ ਅਨੇਕਾਂ ਬਿਮਾਰੀਆਂ ਤੋਂ ਮੁਕਤ ਹੁੰਦੇ ਹਨ ਅਤੇ ਸਦੀਵੀ ਤੰਦਰੁਸਤੀ ਪ੍ਰਾਪਤ ਕਰਦੇ ਹਨ ਜਗਿਆਸੂਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਡਾਕਟਰ ਇਕਬਾਲ ਸਿੰਘ ਜੀ ਨੇ ਯੋਗ ਆਸਨਾਂ ਦੁਆਰਾ ਤੰਦਰੁਸਤੀ ਨਾਮ ਦੀਆਂ ਆਡੀਓ ਕੈਸਟਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਵਿੱਚ ਵੇਰਵੇ ਸਹਿਤ ਕਮੈਂਟਰੀ ਦੇ ਨਾਲ ਤਸਵੀਰਾਂ ਸਹਿਤ ਲਿਖਤੀ ਜਾਣਕਾਰੀ ਭਰਪੂਰ ਜੇਬ ਪੁਸਤਕ ਵੀ ਹਾਜ਼ਰ ਹੈ ਇਹਨਾਂ ਤਸਵੀਰਾਂ ਵਿੱਚ ਆਸਨ ਕਰ ਰਹੇ ਕਾਕਾ ਗੁਰਪ੍ਰੀਤ ਅਤੇ ਬੇਟੀ ਅਮਨਦੀਪ ਕੌਰ ਯੋਗ ਮੁਕਾਬਲਿਆਂ ਵਿੱਚ ਸਟੇਟ ਵਿਨਰ ਹਨ ਸਰੀਰਕ ਤੰਦਰੁਸਤੀ ਦੀ ਕੁੰਜੀ ਯੋਗ ਦੇ ਨਾਲ ਰੂਹ ਦੀ ਖੁਰਾਕ ਸੰਗੀਤ ਦਾ ਸੁਮੇਲ ਡਾਕਟਰ ਇਕਬਾਲ ਸਿੰਘ ਜੀ ਦਾ ਇੱਕ ਨਿਵੇਕਲਾ ਉਦਮ ਹੈ